ਜਈਆ ਜੋ ਜਾਣੈ ਤੋ ਦੁਰਮਤ ਹਨ ਕਰ ਬਸ ਕਰ ਬਸ ਕਾਇਆ ਨੋ ਇਹ ਇਹ ਰਹਾ ਹੈ ਇਹ ਦੀ ਆਵਾਜ਼ ਅਸਲ ਜੱਜੇ ਦੀ ਹੁੰਦੀ ਹੈ ਜੇ ਇਹ ਮੁਰੇ ਲਿਖੀ ਆਮ ਤੌਰ ਤੇ ਜੱਜੇ ਨਾਲ ਸ਼ੁਰੂ ਕਰ ਦਿੰਦੇ ਇਸੇ ਕਰਕੇ ਜੱਜੇ ਨਾਲ ਕੀਤੀ ਜੇ ਤੂੰ ਇਹ ਸਮਝਦਾ ਵੀ ਮੈਨੂੰ ਕੁਝ ਗਿਆਨ ਹੈਗਾ ਜੋ ਜਾਣੋ ਜੇ ਤੂੰ ਮੰਨਦਾ ਵੀ ਮੈਂ ਗਿਆਨਵਾਨ ਹੋ ਗਿਆ ਮੈਨੂੰ ਸਮਝ ਆ ਗਈ ਕੁਝ ਤੂੰ ਦੁਰਮਤ ਹਾਂ ਤਾਂ ਆਪਣੀ ਦੁਰਮਤ ਦਾ ਨਾਸ਼ ਕਰ ਲੋ ਫਿਰ ਤੂੰ ਮਾਇਆ ਖਤਰਾ ਦਾ ਸਦਾ ਨਹੀਂ ਕਰਦੇ ਫਿਰ ਤੇਰੇ ਅੰਦਰ ਲੋਭ ਲਹਿਰ ਕਿਉਂ ਤੂੰ ਗਿਆਨਵਾਨ ਵੀ ਹੈ ਤੇਰੇ ਅੰਦਰ ਲੋਭ ਲਹਿਰ ਵੀ ਹੈ ਅਸਲ ਤੈਨੂੰ ਭਲੇਖਾ ਹੈ ਗਿਆਨਵਾਨ ਨਹੀਂ ਹੈਗਾ ਤੂੰ ਜੋ ਸੁਣਿਆ ਜੋ ਸਮਝਿਆ ਉਹਦਾ ਅਸਰ ਨਹੀਂ ਹੋਇਆ ਗਿਆਨਵਾਨ ਨੂੰ ਕਹਿੰਦੇ ਜੀ ਤੇ ਅਸਰ ਹੋ ਜਵੇ ਇੱਕ ਮੁੱਖ ਗਿਆਨੀ ਹੁੰਦਾ ਇੱਕ ਗਿਆਨਵਾਨ ਹੁੰਦਾ ਹੈ ਮੁੱਖ ਗਿਆਨੀ ਹੋ ਰਿਹਾ ਗਿਆਨਵਾਨ ਹੋ ਰਿਹਾ ਗਿਆਨਵਾਨ ਤਾਂ ਅਸਰ ਹੋਇਆ ਹੋਇਆ ਮੁੱਖ ਗਿਆਨੀ ਤੇ ਕੋਈ ਅਸਰ ਨਹੀਂ ਹੋਇਆ ਹੈ ਉਹਦੇ ਗਿਆਨ ਇੱਥੋਂ ਉੱਤੇ ਤੇ ਹੀ ਹੁੰਦਾ ਮੁੱਖ ਗਿਆਨੀ ਦੇ ਜਿਹੜਾ ਕੰਠ ਹੈ ਨਾ ਇਹ ਤਾਂ ਉੱਪਰ ਉੱਪਰ ਹੁੰਦਾ ਜਦੋਂ ਬਸ ਖੋਪੜੀ ਤੋਂ ਇੱਥੇ ਘਟ ਤੱਕ ਉਹਨਾਂ ਨੂੰ ਉਹ ਕਿਹਾ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰਚ ਅੰਦਰ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਉਹਨਾਂ ਨੇ ਇੱਥੇ ਥੱਲੇ ਨਹੀਂ ਜਾਣ ਦਿੱਤਾ ਹਿਰਦੇ ਗਿਆਨ ਨੂੰ ਮਨ ਤੱਕ ਨਹੀਂ ਪਹੁੰਚਣ ਦਿੱਤਾ ਸਾਫ ਨਹੀਂ ਹੋਣ ਦਿੱਤਾ ਮਨ ਨੂੰ ਇਹ ਹੈ ਫਰਕ ਤੂੰ ਗਿਆਨੀ ਵੀ ਆ ਤੇਰੇ ਅੰਦਰ ਲੋਭ ਵੀ ਹੁੰਦਾ ਹੀ ਬਲਕਿ ਜ਼ਿਆਦਾ ਲੋਭ ਗਿਆਨਵਾਨ ਹੈ ਗੁਣਵਾਨ ਨਹੀਂ ਹੈ ਗੁਰਨੀ ਕੀ ਕੀਤਾ ਉਸ ਗਿਆਨ ਦੇ ਗੁਣਵਾਨ ਹੀ ਗਿਆਨਵਾਨ ਹੁੰਦਾ ਹੈ ਤੇ ਗਿਆਨ ਮੁੱਖ ਗਿਆਨੀ ਹੈ ਫਿਰ ਜੇ ਤੂੰ ਇਹ ਸਮਝਦਾ ਮੈਂ ਗਿਆਨਵਾਨ ਹਾਂ ਤਾਂ ਆਪਣੇ ਅੰਦਰ ਉਹ ਦੁਰਮਤਾ ਨਾ ਕਰ ਇਹ ਕਿਹਨੂੰ ਕਿਹਾ ਇਹ ਕਿਹਾ ਉਸ ਵੇਲੇ ਦੇ ਪ੍ਰਚਾਰਕ ਨੂੰ ਚਾਹੇ ਉਹ ਪੜਦਾ ਹੈ ਪੜਦੇ ਹੈ ਗਿਆਨਵਾਨ ਦਾ ਹੋਰ ਕੋਈ ਇਹ ਉਸ ਵੇਲੇ ਦਾ ਸੰਤ ਹੈ ਚਿੱਟੇ ਜਿਹੜੇ ਕੱਪੜੇ ਗਾਲੇ ਚਿੱਤ ਕਸੋਰ ਸੀ ਜਿਹੜੇ ਚਰਚਾ ਕਰਦੇ ਸੀ ਆ ਕੇ ਭਗਤ ਕਬੀਰ ਦਾ ਗਿਆਨ ਦੀ ਚਾਹੇ ਉਹ ਸੰਤ ਸੀ ਸਿੱਧ ਸੀ ਜੋਗੀ ਸੀ ਚਾਹੇ ਕੋਈ ਵੀ ਸੀ ਉਹਨਾਂ ਨੂੰ ਇਸ਼ਾਰਾ ਹੈ ਜੇ ਕੋਈ ਸੰਸਾਰ ਵਿੱਚ ਆਪਣੇ ਆਪ ਨੂੰ ਸਮਝਦਾ ਮੈਨੂੰ ਸਮਝ ਆ ਗਈ ਤਾਂ ਆਪਣੇ ਅੰਦਰ ਦਰਵਾਜ਼ਾ ਨਾਸ ਕਰ ਲਓ ਜੇ ਦੁਰਮਤਾ ਨਾਸ ਨਹੀਂ ਕਰਦੇ ਫਿਰ ਉਹ ਗਿਆਨ ਦਾ ਲਾਭ ਕੋਈ ਨਹੀਂ ਸਾਨੂੰ ਫਿਰ ਹੋਰ ਜੋ ਥੋੜੀ ਮਾਤਾ ਨਾ ਮਾੜੀ ਮੋਟੀ ਪਹਿਲਾਂ ਉਹਦਾ ਵੀ ਨਾਸ ਕਰ ਦੂਗੀ ਇਹ ਗਿਆਨ ਇਹ ਪੇਖ ਦਿਖਾਇਆ ਜਗਤ ਕੋ ਲੋਕ ਇਹਦਾ ਪਰਪੰਚ ਹੋ ਜਾਊਗਾ ਗਿਆਨ ਦਾ ਫਿਰ ਵਿਸ਼ੂ ਜ਼ਰੂਰ ਹੋਊਗਾ ਇਹਦਾ ਮਿਸਯੂ ਜ਼ਰੂਰ ਕਰੇਗਾ ਤੂੰ ਔਰ ਮਿਸਯੂ ਸਭ ਨੇ ਕੀਤਾ ਕਰਨਾ ਬਾਜਾ ਤੇ ਸਿਕਦਾਰਾਂ ਤੋਂ ਬੜਿਆ ਲੋ ਫਾਈ ਲੱਗੀ ਜਾਤ ਫਾਇਲ ਲੱਗੇ ਰਹੀ ਥੋ ਫਸੇ ਤਾਂ ਹੈਗੇ ਇਹਨੇ ਵਿਚਾਰੇ ਲੋਕ ਪਰ ਵਿੱਚ ਹੋਰ ਫਸਾ ਲੈਣਾ ਇਹਨਾਂ ਨੂੰ ਫਰੀਦ ਵੀ ਇਹ ਕਹਿੰਦਾ ਸੀ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਸਿਆਣਾ ਗਿਆਨਵਾਨ ਕਾਲੇ ਲਿਖਣਾ ਲੈਣ ਇਹਨਾਂ ਦੇ ਅੰਦਰ ਢੇਰਾ ਕਿਉਂ ਪੈਦਾ ਕਰਦੇ ਉਲਟੇ ਰਸਤੇ ਕਿਉਂ ਪਾਉਂਦੇ ਲੋਕਾਂ ਨੂੰ ਆਪਣੀ ਜਗ੍ਹਾ ਪੰਕਤੀਆਂ ਪਈਆਂ ਨੇ ਲਿਖੀਆਂ ਹੋਈਆਂ ਕਰ ਸਿੱਖ ਵੀ ਅਸੀਂ ਉਹੀ ਰਹੇ ਆ ਜੋ ਕੁਝ ਇਹ ਹੋ ਰਿਹਾ ਸੀ ਕਦੋਂ ਸਾਨੂੰ ਨਹੀਂ ਇਹ ਕੰਮ ਕਰਨਾ ਚਾਹੀਦਾ ਸਾਨੂੰ ਤਾਂ ਵਰਜਿਆ ਸੀ ਇਸ ਕੰਮ ਤੋਂ ਅਸੀਂ ਖੁਦ ਉਹੀ ਕੰਮ ਕਰਦੇ ਹਾਂ ਦੇਖਣਾ ਇਹ ਪਊਗਾ ਸਿੱਖੀ ਨਸ਼ਾ ਦੇ ਖਿਲਾਫ ਪ੍ਰਚਾਰ ਕਰਕੇ ਸਿੱਖੀ ਬਚੂਗੀ ਇਹ ਇਸ ਤਰੀਕੇ ਨਾਲ ਸਿੱਖੀ ਬਚੂਗੀ ਸਿੱਖੀ ਪੈਦਾ ਹੋ ਬਚੂ ਤਾਂ ਤਾਂ ਜੇ ਸਿੱਖੀ ਹੋਊਗੀ ਜਾਂ ਜੇ ਵਿੱਚ ਪੈਸਾ ਹੀ ਨਹੀਂ ਹੈ ਤੇ ਬਚਾਉਣਾ ਕੀ ਹੈ ਬਚਾਉਣਾ ਤਾਂ ਤਾਂ ਜੇ ਜੇਬ ਵਿੱਚ ਕੁਝ ਹੈ ਜੇਬ ਤਾਂ ਖਾਲੀ ਹੈ ਉੱਤੇ ਹੱਥ ਰੱਖੀ ਫਿਰਦਾ ਕੋਈ ਜੇਬ ਨਾ ਘਟ ਲਵੇ ਖਾਲੀ ਆ ਇਹਦੀ ਰਾਖੀ ਦੀ ਲੋੜ ਨਹੀਂ ਇਹਦੇ ਕੁਝ ਪਾਉਣ ਦੀ ਲੋੜ ਹੈ ਜਿਹੜੇ ਪਾਉਣ ਲੱਗ ਜਾਂਦੇ ਨੇ ਉਹ ਰਾਖੀ ਦੀ ਪਹਿਲਾਂ ਆ ਜਾਂਦੀ ਹੈ ਜਿਹੜੇ ਪਾਉਣ ਲੱਗ ਜਾਂਦੇ ਨੇ ਨਾ ਰਾਖੀ ਪਹਿਲਾਂ ਆ ਜਾਂਦੀ ਹੈ ਜਿਹਦੇ ਘੜੇ ਦਾਣੇ ਹੁੰਦੇ ਨੇ ਨਿਆਣੇ ਵੀ ਸਾਣੇ ਹੁੰਦੇ ਨੇ ਕੌਲੇ ਵੀ ਸਾਣੇ ਹੋ ਜਾਂਦੇ ਨੇ ਉਹ ਜਿਹੜੇ ਕਬੜੇ ਕਹਿੰਦੇ ਨੇ ਸਿਆਣੇ ਹੁੰਦੇ ਨੇ ਨਾਨਕ ਕਮੜਾ ਨਹੀਂ ਨਾਨਕ ਸਿਆਣਾ ਫਰੀਦ ਕਮੜਾ ਨਹੀਂ ਉਹ ਸਿਆਣਾ ਪਰ ਦੁਨੀਆ ਕਮੜਾ ਕਹਿੰਦੀ ਹੈ ਦੁਨੀਆ ਕਹਿੰਦੀ ਹੈ ਕਮੜਾ ਕਿਉਂ ਸੰਸਾਰੀ ਕੰਮ ਨਹੀਂ ਕਰਦਾ ਸੰਸਾਰੀ ਕਮਾਈ ਨਹੀਂ ਕਰਦਾ ਲੋਭ ਲੈ ਨਹੀਂ ਨਾ ਹੈ ਸੰਸਾਰ ਦੀ ਦ੍ਰਿਸ਼ਟੀ ਕਮੜਾ ਉਹ ਉਹ ਚੀਜ਼ ਇਕੱਠੀ ਕਰਦਾ ਜਿਹੜੀ ਨਾਲ ਜਾਣ ਵਾਲੀ ਹੈ ਗਿਆਨੀਆਂ ਦਾ ਤਾਂ ਨਾਮ ਹੈ ਉਹਦੇ ਵਾਸਤੇ ਨਾਮ ਤਾਂ ਨੇ ਸਾਡੇ ਵਾਸਤੇ ਆ ਝੂਠੀ ਮਾਇਆ ਤਾਂ ਜਿਹੜੇ ਛੱਡ ਜਾਣੇ ਇੱਥੇ ਇਹ ਫਰਕ ਆ ਲੋਗਾ ਸਿੱਖੀ ਬਿਲਕੁਲ ਨਹੀਂ ਹੈ ਸਾਡੇ ਕੋਲ ਜੋ ਕੰਮ ਹੋ ਰਿਹਾ ਸੀ ਧਰਮ ਦੇ ਪਹਿਲੇ ਧਰਮ ਦਾ ਜੋ ਪਹਿਲੇ ਧਰਮ ਸੋ ਕਾਲ ਧਰਮ ਧਰਮ ਤਾਂ ਹੈ ਨਹੀਂ ਸੀ ਵਰਗੀਆਂ ਮਤਾਂ ਦਾ ਜੋ ਕੰਮ ਹੋ ਰਿਹਾ ਸੀ ਅਸੀਂ ਗੁਰਮਤ ਨੂੰ ਵੀ ਮਨਮਤ ਬਣਾਤਾ ਐਨੀ ਅਸੀਂ ਬਾਦਰੀ ਘਟ ਲਈ ਕਰ ਲਈ ਪਰ ਕਰੀ ਜਾਂਦੇ ਆ ਹਟਦੇ ਨਹੀਂ ਜਿਹੜਾ ਹਟਾਊਗਾ ਸਾਨੂੰ ਹਟਾ ਕੇ ਦਿਖਾਵੇ ਅਸੀਂ ਕਿਰਪਾਨਾ ਉਹਦੇ ਵਾਸਤੇ ਨਹੀਂ ਜਿਹੜਾ ਸਾਨੂੰ ਹੁਣ ਹਟਾਊਗਾ ਦੁਰਮਤ ਰਾਹ ਤੇ ਜਾਣ ਵਾਸਤੇ ਹਥਿਆਰ ਉਹਦੇ ਵਾਸਤੇ ਨੇ ਸਾਡੇ ਕੋਲ ਸਾਨੂੰ ਸਾਡੇ ਧਰਮ ਤੋਂ ਭਟਕਾਉਣ ਵਾਲੇ ਵਾਸਤੇ ਹਥਿਆਰ ਨਹੀਂ ਹੈ ਹੁਣ ਹੁਣ ਸਿੱਧੇ ਰਸਤੇ ਪਾਉਣ ਵਾਲੇ ਵਾਸਤੇ ਹਥਿਆਰ ਨੇ ਜਿਹੜਾ ਬੋਲੂਗਾ ਵੀ ਤੁਸੀਂ ਗਲਤ ਰਸਤੇ ਜਾਂਦੇ ਹੋ ਉਹਦੇ ਵਾਸਤੇ ਨਹੀਂ ਹੋ ਜੋ ਜਾਣੇ ਤੋਂ ਦੁਰਮਤ ਹਨ ਸਾਰੇ ਹਥਿਆਰ ਚਾਹੇ ਅਕਾਲ ਤਖਤ ਵੀ ਇੱਕ ਹਥਿਆਰ ਹੈ ਸਾਡਾ ਉਹ ਵੀ ਹਥਿਆਰ ਉਹ ਬਣਾ ਲਿਆ ਸੀ ਰੋਕਣ ਵਾਸਤੇ ਅਸੀਂ ਇੱਕ ਉਹ ਹਥਿਆਰ ਬਣਾਇਆ ਜਾਣ ਬੁੱਝ ਕੇ ਕੋਈ ਹਥਿਆਰ ਸਾਡੇ ਕੋਲ ਪੰਜ ਪਿਆਰਾਂ ਦੇ ਬਿਨਾਂ ਕੋਈ ਗੁਰੂ ਨੇ ਕੋਈ ਹਥਿਆਰ ਨਹੀਂ ਸਾਨੂੰ ਦਿੱਤਾ ਪੰਜ ਪਿਆਰੇ ਵੀ ਮੌਕੇ ਤੇ ਹੀ ਬਣਾਉਣੇ ਨੇ ਜਦੇ ਜਦੇ ਖਤਮ ਨੇ ਉਮਰ ਤੇ ਬਾਅਦ ਉਹਨਾਂ ਦੀ ਕੋਈ ਡਿਊਟੀ ਨਹੀਂ ਸਾਰਾ ਫਰਾਡ ਹੈ ਜਿਹੜੇ ਜਹਦਾਰ ਨੇ ਜਹਦਾਰ ਹੁੰਦੇ ਤੇ ਸਿਰਫ ਜੰਗ ਵਾਸਤੇ ਜੇ ਜੰਗ ਹੋਣੀ ਹੈ ਨਾ ਉਦੋਂ ਗਾਈਡ ਕਰਨ ਵਾਸਤੇ ਹੁੰਦੇ ਸੀ ਬੂਰੇ ਉਹ ਲੜਦੇ ਸੀ ਉਹ ਜਿੱਧਰ ਕੋਈ ਦਬਦਾ ਸੀ ਉੱਥੇ ਜਹਦਾਰ ਦਫਲ ਸੀ ਜਿੱਤੇ ਜਿੱਥੇ ਜ਼ਿਆਦਾ ਤਕੜਾ ਮੋਰਚਾ ਹੁੰਦਾ ਸੀ ਪੂਰੇ ਹੋ ਜਾਂਦਾ ਸੀ ਤਕੜੇ ਯੋਧੇ ਕੋਲ ਹੋ ਜਾਂਦਾ ਸੀ ਆਪ ਜਾਂਦਾ ਸੀ ਜੇ ਪਿੱਛੇ ਰਹਿੰਦਾ ਸੀ ਜਿਹੜਾ ਪਾਸਾ ਦਬਦਾ ਸੀ ਉੱਥੇ ਆਪ ਜਾਂਦੇ ਸੀ ਜੋ ਜਾਣਨੇ ਤੋਂ ਦੁਰਮਤ ਹਨ ਕਰ ਬਸ ਕਾਇਆ ਗਾਉ ਜੋ ਤੂੰ ਜਾਣਦਾ ਜੇ ਤੂੰ ਸਮਝਦਾ ਵੀ ਮੈਨੂੰ ਸਮਝ ਆ ਗਈ ਧਰਮ ਦੀ ਮੈਂ ਗ੍ਰੰਥ ਪੜ੍ਹ ਲੇ ਆਪਣੇ ਅੰਦਰ ਦੁਰਮਤ ਖਤਮ ਕਰ ਦੇ ਜੇ ਦੁਰਮਤ ਖਤਮ ਕਰ ਲਈ ਤਾਂ ਤੂੰ ਸਮਝੋ ਧਾਰਮਿਕ ਬੰਦਾ ਬਣ ਗਿਆ ਨਹੀਂ ਤੂੰ ਪਰਪੰਚੀ ਹੋ ਗਿਆ ਇਹਦਾ ਧਰਮ ਦੀ ਤੈਨੂੰ ਸਮਝ ਨਹੀਂ ਆਈ ਆ ਪਰਪੰਚੀ ਦੁਰਮਤ ਹਰਨ ਤੇ ਬਾਅਦ ਦੁਰਮਤ ਦਾ ਨਾਸ ਹੋਣ ਤੇ ਬਾਅਦ ਕਰ ਬਸ ਕਾਇਆ ਗਾਉ ਕਾਇਆ ਹੈ ਸਰੀਰ ਦੀ ਗੱਲ ਨਹੀਂ ਹੈ ਕਾਇਆ ਗਾਉ ਹੈ ਸਰੀਰ ਦਾ ਅਰਥ ਕਾਇਆ ਲਿਖੀ ਜਾਂਦੇ ਨੇ ਸਾਡੇ ਵਿਦਵਾਨ ਵੀ ਸਿੱਖ ਸਰੀਰ ਨੂੰ ਕਾਇਆ ਕਾਸ਼ੀ ਵਾਲੇ ਕਹਿ ਸਕਦੇ ਨੇ ਇਹ ਕਾਇਆ ਤਾਂ ਗਾਉ ਹੈ ਇਹ ਬੇਗੁੰਪੁਰ ਹੈ ਕਾਇਆ ਅੰਦਰਲੀ ਹੈ ਬਾਹਰਲੀ ਮਾਇਆ ਹੈ ਜੇ ਅੰਦਰਲੀ ਵੀ ਕਾਇਆ ਫਿਰ ਹਿੰਦੂ ਮਤ ਵਾਲੇ ਅਰਥ ਸੀ ਇਹਦੇ ਲਾ ਲੇ ਅਜਿਹੀ ਤਾਂ ਪਹਿਲੇ ਵਾਚਾ ਸਾਡੇ ਇਹ ਭਜਿਆ ਜਾਂਦਾ ਜੇ ਇਹਦੇ ਬਾਹਰਲੇ ਅਰਥ ਲਾਉਣੇ ਨੇ ਪਹਿਲਾ ਸਰੀਰ ਭੱਜਿਆ ਜਾਂਦਾ ਤਾਂ ਤੁਹਾਡੇ ਬੱਚੇ ਹੈ ਜੇ ਨਹੀਂ ਬੱਚ ਤਾਂ ਮਨ ਬਚ ਨਹੀਂ ਹੈ ਮਨ ਜਿਹੜਾ ਹੈਗਾ ਮਨ ਆਪਣੇ ਆਪ ਚੰਦ ਅੰਦਰ ਦੀ ਦੇਹੀ ਹੈ ਉਹਨੂੰ ਬੱਚ ਕਰਨਾ ਮਨ ਬਚ ਆਵੇ ਨਾਮ ਦਾ ਪੂਰਨ ਕਿਰਪਾ ਹੈ ਪੂਰਨ ਕਿਰਪਾ ਹੋਵੇ ਮਨ ਮੰਦਰ ਹੈ ਆਪਣੇ ਆਪ ਚ ਉਹ ਮੰਦਰ ਕਾਇਆ ਵਾਂ ਮੰਦਰ ਦੇ ਵਿੱਚ ਦੇਵਤਾ ਹੁੰਦਾ ਦੇਵ ਹੁੰਦਾ ਮਨ ਦੇ ਅੰਦਰ ਉਹ ਆਪ ਹੈ ਬਸ ਮਨ ਮੰਦਰ ਹੈ ਮਨ ਦੇ ਵਿੱਚ ਉਹ ਆਪ ਹੈ ਪਰ ਮੈਂ ਆਪ ਮਨ ਆਪਣੇ ਮਨ ਮਨ ਆਪਣੇ ਮਨ ਦਾ ਕੀ ਮਤਲਬ ਮਨ ਦੀ ਹੋਂਦ ਹੈ ਉਹਦੇ ਵਿੱਚੋਂ ਹੈ ਇਹ ਇੱਕ ਅਟਿਊਬ ਹੈ ਬਲਬ ਲਟਕਾ ਦਈਏ ਬਲਬ ਦੇ ਵਿੱਚੋਂ ਚਾਨਣਾ ਨਿਕਲਿਆ ਫੈਲ ਗਿਆ ਬਾਹਰ ਹੁਣ ਬਲਬ ਚਾਨਣੇ 'ਚ ਹੈ ਚਾਨਣਾ ਬਲਬ 'ਚ ਹੈ ਬਲਬ ਚਾਨਣੇ ਨੇ ਘਿਰਿਆ ਹੋਇਆ ਚਾਨਣੇ 'ਚ ਬਲਬ ਹੈ ਬਲਬ ਚਾਨਣੇ ਇਹ ਮਨ ਮਨ ਆਪ ਮਨ ਆਪਣੇ ਕਰਵਸ ਕਾਇਆ ਨਾਨਕ ਕੀਮਤ ਕਹਿਣ ਜਾਏ ਦੱਸੋ ਕੀ ਕਹੀਏ ਹੁਣ ਕੌਣ ਬੜਾ ਕੌਣ ਛੋਟਾ ਬੜਾ ਛੋਟਾ ਕੋਈ ਨਹੀਂ ਇੱਕੋ ਹੀ ਹੈ ਇੱਕ ਆਦਮੀ ਦੇ ਦੋ ਹੱਥ ਨੇ ਕਿਹੜਾ ਹੱਥ ਤਕੜਾ ਕਿਹੜਾ ਤਕੜਾ ਹੋ ਇੱਕੋ ਦੇ ਹੱਥ ਨੇ ਦੋਏ ਸੱਜਾ ਖੱਬਾ ਹੱਥ ਨੇ ਕਰ ਬਸ ਕਾਇਆ ਗਾਉ ਕਰ ਬਸ ਕਾਇਆ ਗਾਉ ਇਹ ਆਪਣਾ ਜਿਹੜਾ ਮਾਨੇ ਨੂੰ ਬਸ ਕਰ ਲੈ ਮਨ ਵਿੱਚ ਵਕਾਰ ਨੇ ਮਨ ਵਿੱਚ ਲੋਭ ਲਹਿਰ ਹੈ ਮਨ ਵਿੱਚ ਇਹ ਕ੍ਰੋਧ ਆਉਂਦਾ ਹੈ ਮਨ ਵਿੱਚ ਇਹ ਸਾਰੇ ਉਗੜ ਨੇ ਇਹਨੂੰ ਰਚ ਕਰ ਰਣ ਰੂਤੋਂ ਭਾਜੈ ਨਹੀਂ ਸੂਰੋ ਥਾਰੋ ਨਾ ਤੇਰਾ ਨੂੰ ਸੂਰ ਜੋਦਾ ਸੂਰਮ ਇਹ ਮਨ ਨਾਲ ਝਗੜਾ ਕਰਕੇ ਮਨ ਨਾਲ ਸਤ ਕਰਕੇ ਮਨ ਨਾਲ ਲੜ ਕੇ ਹੀਰ ਬਚ ਕਰ ਹੋਊਗਾ ਅਕਲ ਦੀ ਲੜਾਈ ਲੜਨੀ ਹੈ ਮਨ ਨਾਲ ਅਕਲ ਦੀ ਲੜਾਈ ਜਿਹੜੀ ਹੈ ਲੜਦੀ ਹੈ ਮਨ ਨਾਲ ਆ ਅਕਲ ਦੀ ਲੜਾਈ ਹੈ ਮਨ ਨਾਲ ਲੜੀ ਹੋਈ ਅਕਲੇ ਸਾਹਿਬ ਸੇ ਵੀ ਮਨ ਨੂੰ ਸਮਝਾਉਣਾ ਜਾਂ ਸਮਝਾਈਦਾ ਕਿਸੇ ਨੂੰ ਅਕਲ ਦੀ ਲੜਾਈ ਕਹਿੰਦੇ ਨੇ ਵੀ ਆ ਤੂੰ ਸਮਝਾ ਲੈ ਤੇਰੀ ਗੱਲ ਠੀਕ ਹੈ ਆ ਤੂੰ ਸਮਝ ਲੈ ਇਹ ਗੱਲੀ ਲੜਾਈ ਹੈ ਗਿਆਨ ਖੜਕ ਲੈ ਮਨਸੂ ਦੂਜਾ ਉਹ ਗੱਲੀ ਲੜਾਈ ਹੈ ਗਿਆਨ ਖੜਕ ਵਿਵੇਕ ਬੁੱਧੀ ਤੋਂ ਬਿਨਾਂ ਮਨ ਨਹੀਂ ਜਿੱਤ ਗੁਰਮਤਿ ਗੁਰਮਤ ਦੇ ਸਾਰੇ ਵਰਸ਼ਨਾਂ ਤੋਂ ਬਿਨਾਂ ਗੁਰਮਤ ਦੇ ਗਿਆਨ ਬਿਨਾਂ ਮਨ ਨੇ ਵਸਤ ਨਹੀਂ ਹੋਣਾ ਇਹਦੀ ਅਗਲ ਸਾਨੂੰ ਕਿੱਥੇ ਮਨ ਨੂੰ ਵਸ ਕਰ ਲਈ ਕਿਹੜੀ ਇੰਨੀ ਅਗਲ ਕਿਸੇ ਗ੍ਰੰਥ ਵਿੱਚ ਮਨ ਵਸ ਕਰਨ ਲਈ ਕੋਈ ਦਵਾਈ ਨਹੀਂ ਹੈ ਮਨ ਦੀਆਂ ਪ੍ਰਾਪਤ ਇੱਛਾਵਾਂ ਦੀ ਪ੍ਰਾਪਤੀ ਵਾਸਤੇ ਹੈ ਆ ਜੰਗ ਅਸੀਂ ਜਿੱਤਣੀ ਹੈ ਕਿਵੇਂ ਜਿੱਤਣੀ ਮੈਂ ਆਪਣੇ ਦੁਸ਼ਮਣਾਂ ਦੇ ਵਿੱਚ ਪੌੜੀ ਕਿਵੇਂ ਪੌੜੀ ਇਹ ਤਾਂ ਮਨ ਨੂੰ ਜਿਤਾਉਣ ਵਾਸਤੇ ਹੈ ਸਭ ਕੁਝ ਮਨ ਦੀਆਂ ਇੱਛਾ ਦੀ ਪੂਰਤੀ ਵਾਸਤੇ ਸਾਰੇ ਸ਼ਾਸਤਰ ਦੇ ਗ੍ਰੰਥ ਨੇ ਇਸੇ ਕਰਕੇ ਕਬੀਰ ਨੇ ਕਿਹਾ ਨਾ ਕੌਣ ਮੁਨੀ ਜੋ ਮਨ ਕੋ ਮਾਰੇ ਇਹ ਕਬੂਲੀ ਦਾ ਰੋਲ ਹੋ ਜਿਹਨੇ ਕਿਸੇ ਦਾ ਮਨ ਮਾਰਨ ਦੀ ਗੱਲ ਕੀਤੀ ਹੋਵੇ ਆਪਣਾ ਮਨ ਮਾਰਿਆ ਹੋਵੇ ਜਾਂ ਕਿਸੇ ਨੂੰ ਕਿਹਾ ਹੋਵੇ ਮਨ ਮਾਰੀ ਦਾ ਹੁੰਦਾ ਇਸ ਕਰਕੇ ਸਾਰੇ ਸ਼ਾਸਤਰਾਂ ਨੂੰ ਝੂਠੇ ਕਹਿ ਬਾਣੀ ਚ ਕੋਈ ਗਰਾਊਂਡ ਹੈ ਝੂਠੇ ਕਹਿਣ ਦੀ ਮਨ ਜਿੱਤਣ ਦੀ ਤਾਂ ਗੱਲ ਹੀ ਨਹੀਂ ਹੈ ਸ਼ਾਸਤਰਾਂ ਦੇ ਵਿੱਚ ਦੂਜੇ ਨੂੰ ਜਿੱਤਣ ਦੀ ਗੱਲ ਹੈ ਕ੍ਰਿਸ਼ਨ ਜਿਤਾ ਰਿਹਾ ਪਾਂਡਵਾਂ ਨੂੰ ਜਿਤਾ ਰਿਹਾ ਨੂੰ ਦਾ ਰਾਵਣ ਨੂੰ ਜਿੱਤ ਰਿਹਾ ਉਹ ਵਿਸ਼ਣ ਨਾਲ ਉਹਨੂੰ ਰਾਜ ਦੇ ਰਿਹਾ ਤਾਂ ਸੰਸਾਰੀ ਲੜਾਈ ਹੈ ਉਹ ਆਪਣਾ ਮਨ ਜਿੱਤਣ ਦੀ ਤਾਂ ਗੱਲ ਨਹੀਂ ਉੱਥੇ ਕਾਇਆ ਗੌਰ ਨੂੰ ਬਸ ਕਰਨ ਦੀ ਤਾਂ ਲੋੜ ਨਹੀਂ ਲੰਕਾ ਨੂੰ ਬਸ ਕਰਨ ਦੀ ਲੋੜ ਹੈ ਉੱਥੇ ਉੱਥੇ ਤਾਂ ਉਹਦਾ ਲੰਕਾ ਜਿਹੜਾ ਹੈ ਉੱਥੇ ਉਹਨੂੰ ਆਪਣੇ ਜਿਹੜਾ ਵੀ ਮੇਰੇ ਲੰਕਾ ਦਾ ਰਾਜ ਹੋਵੇ ਕੋਈ ਗ੍ਰੰਥ ਦਿਖਾਓ ਜਿਹਦੇ ਵਿੱਚ ਇਹ ਗੱਲ ਹੋਵੇ ਕਿਸੇ ਚ ਨਹੀਂ ਹੈ ਕੁਰਾਨ ਚ ਵੀ ਨਹੀਂ ਹੈ ਬਾਈਬਲ ਚ ਵੀ ਨਹੀਂ ਹੈ ਸਿਰਫ ਗੁਰਬਾਣੀ ਦੇ ਵਿੱਚ ਇਹ ਗੱਲ ਦੀ ਲੋੜ ਹੈ ਇਸ ਕਰਕੇ ਇਹ ਨਿਆਰਾ ਪੰਥ ਹੈ ਪੰਥ ਦਾ ਮਤਲਬ ਦਾ ਰਸਤਾ ਪੰਥ ਦਾ ਮਤਲਬ ਆਦਮੀ ਦਾ ਘਟ ਨਹੀਂ ਹੁੰਦਾ ਇਹ ਰਸਤਾ ਹੀ ਨਿਆਰਾ ਹੈ ਕਿਉਂ ਨਿਆਰਾ ਹੈ ਇਹ ਸੱਚਖੰਡ ਨੂੰ ਜਾਣ ਵਾਲਾ ਰਸਤਾ ਹੈ ਇਹ ਸਵੈ ਘਰ ਨੂੰ ਸੁਰਗ ਨੂੰ ਜਾਣ ਵਾਲਾ ਰਸਤਾ ਹੈ ਉਹ ਨਰਕ ਘੋਰ ਦਾ ਦਵਾਰ ਹੈ ਵੱਡਾ ਰਾਜ ਹੋਣਾ ਵੱਡਾ ਬਣਨਾ ਨਰਕ ਘੋਰ ਦਾ ਦਵਾਰ ਹੈ ਜਿੰਨਾ ਵੱਡਾ ਰਾਜਾ ਹੋ ਚੋਆ ਚੰਦਰ ਹੈਵਰ ਗੈਵਰ ਗੋਬਿੰਦ ਬਾਗ ਨਾਮ ਦਾ ਹੈ ਨਾ ਨਰਕੋਰ ਕਾ ਦਵਾਰਾ ਉਹ ਨਰਕੋਰ ਕਾ ਦਵਾਰਾ ਨਰਕ ਘੋਰ ਕੇ ਦਵਾਰੇ ਦਾ ਹੀ ਉਪਦੇਸ਼ ਹੋ ਰਿਹਾ ਰਾਜ ਕਰੇਗਾ ਖਾਲਸਾ ਵੀ ਨਰਕ ਘੋਰ ਕਾ ਦਵਾਰਾ ਹੀ ਹੈ ਨਰਕ ਘੋਰ ਦਾ ਦੁਆਰਾ ਤਬੋ ਰਾਜ ਆਜੋ ਨਰਕ ਕਿਸੇ ਪਾਸੇ ਤੋਂ ਲੈ ਲਓ ਨਰਕ ਘੋਰ ਕੇ ਦਵਾਰੇ ਪਹੁੰਚਦੀ ਦੀਏ ਗੱਲ ਕੇ ਪਰ ਜਿਹਨਾਂ ਦੀ ਇੱਛਾ ਇਹ ਹੋਵੇ ਸਰ ਘੋੜ ਕੇ ਦੁਆਰੇ ਦੀ ਬੀਜੇਪੀ ਨਾਲ ਸਾਡੀ ਫਿੱਟ ਕਿਵੇਂ ਆ ਗਈ ਅਸੀਂ ਆਪਣਾ ਰਸਤਾ ਬਦਲਿਆ ਉਹਨਾਂ ਨੇ ਨਹੀਂ ਆਪਣਾ ਬਦਲਿਆ ਬੀਜੇਪੀ ਨਾਲ ਗੱਲ ਫਿੱਟ ਤਾਂ ਆਈ ਹੈ ਅਸੀਂ ਗੁਰਮਤ ਛੱਡਤੀ ਉਹਨਾਂ ਨੇ ਆਪਣੀ ਮਤ ਨਹੀਂ ਛੱਡੀ ਉਹਨਾਂ ਦਾ ਰਾਹ ਡਰ ਘੋੜ ਕੇ ਦੁਆਰੇ ਵਾਲਾ ਉਹਨਾਂ ਦਾ ਕ੍ਰਿਸ਼ਨ ਹੈ ਉਹ ਰਾਮਚੰਦਰ ਹੈ ਉਹਨਾਂ ਦੇ ਤਾਂ ਸਾਰੇ ਸ਼ਾਸਕ ਸੰਸਾਰ ਦੀ ਗੱਲ ਕਰਦੇ ਨੇ ਵਿਸ਼ਨੂੰ ਹੈ ਉਹਨਾਂ ਨੇ ਨਹੀਂ ਆਪਣਾ ਛੱਡਿਆ ਸੀ ਆਪਣਾ ਛੱਡਤਾ ਤੇ ਗੱਲਾਂ ਕਰਦੇ ਹੁਣ ਸਿੱਖੀ ਦੀ ਸਿੱਖੀ ਤੁਸੀਂ ਜਾਣ ਬੁੱਝ ਕੇ ਛੱਡਤੀ ਸਿੱਖੀ ਦਾ ਕੌਡੀ ਬਦਲੇ ਦੇਤੀ ਰਤਨ ਤਿਆਗ ਕੌਡੀ ਸੰਗ ਰਚੈ ਇਹ ਸੰਸਾਰ ਦਾ ਰਾਜ ਕੌਡੀ ਹੈ ਕੌਡੀ ਤੋਂ ਵੱਧ ਕੁਛ ਨਹੀਂ ਹੈ ਇਹ ਸੱਚਾ ਗੁਰਬਾਣੀ ਦਾ ਸੱਚਾ ਹੈ ਜੇ ਨਹੀਂ ਕੌਡੀ ਤਾਂ ਕੋਈ ਸਾਬਤ ਕਰੇ ਵੀ ਕੌਡੀ ਨਹੀਂ ਹੈ ਵੱਡੇ ਵੱਡੇ ਰਾਜਿਆਂ ਦੀ ਗੱਲ ਕਰਦੇ ਰਿਹਾ ਸੰਭਾਸ਼ਾ ਦਲੀਪ ਰਾਜੇ ਵਰਗੀ ਵਰਗਿਆ ਸੀ ਸਾਰਿਆਂ ਦੀ ਕਰਦੇ ਫਿਰ ਗੱਲ ਕੌਡੀ ਬਰਾਬਰ ਇਸ ਸੰਸਾਰ ਦੇ ਰਾਜ ਨੂੰ ਤਾਂ ਜਨਮ ਜ਼ਿਆਦਾ ਕੀਮਤੀ ਸੀ ਨਾਮ ਦੀ ਤਾਂ ਛੱਡੋ ਤੁਸੀਂ ਗੱਲ ਉਹ ਤਾਂ ਅਮੁੱਲ ਹੈ ਕੱਲਾ ਕੱਲਾ ਕੋਲ ਆ ਜਿਹੜਾ ਸਰੀਰ ਸਾਨੂੰ ਮਿਲਿਆ ਸੀ ਨਾ ਇਹਨਾਂ ਜੋੜ ਦਾ ਇਹ ਜ਼ਿਆਦਾ ਵਿਸ਼ੇਸ਼ ਸੰਸਾਰ ਦੇ ਰਾਜੋ ਹੀਰਾ ਜਨਮ ਅਮੋਲ ਹੈ ਕੌਡੀ ਨਹੀਂ ਜਾਏ ਇਹ ਜਨਮ ਇਹਨਾਂ ਨੂੰ ਜ਼ਿਆਦਾ ਕੀਮਤੀ ਸੀ ਨਾਮ ਦੇ ਨਾਲ ਤਾਂ ਕੰਪੈਰੀਸ਼ਨ ਹੀ ਨਾ ਕਿਸੇ ਗੱਲ ਦਾ ਉਹਦੇ ਨਾਲ ਤਾਂ ਮਿਸਾਲ ਦਿੱਤੀ ਹੋਣੀ ਜਾ ਸਕਦੀ ਐਨੇ ਗਿਰ ਜਾਣ ਜਦ ਤੇ ਫਿਰ ਸਿੱਖੀ ਦੀ ਸੋਝੀ ਹੋ ਸੱਚੇ ਵਾਲਾ ਪੈਦਾ ਕਿਵੇਂ ਹੋ ਗਿਆ ਅਸੀਂ ਸਿੱਖ ਰਹੇ ਹੀ ਨਹੀਂ ਅਸੀਂ ਸਿੱਖੀ ਦਾ ਮੈਦਾਨ ਖੁੱਲਾ ਛੱਡਤਾ ਸੰਗਤ ਦਾ ਕੋਈ ਵਾਰੀ ਵਾਰ ਰਿਹਾ ਹੀ ਨਹੀਂ ਉਹਨਾਂ ਨੂੰ ਲੱਗਿਆ ਸੰਗਤ ਨੂੰ ਵੀ ਇਹ ਨਾਮ ਦਿੰਦੇ ਨੇ ਸਮਾਧੀ ਨੂੰ ਉਹਨੇ ਪ੍ਰੈਕਟੀਕਲ ਕਰ ਦਿੰਦੇ ਅਕਾਲੀ ਵੀ ਨਹੀਂ ਕਰਦੇ ਭਗਤ ਉਧਰ ਹੋਲੀ ਰਾਧਾ ਸੋਮਿਆ ਵੱਲ ਨੂੰ ਹੋਲੀ ਉਹ ਚਾਹੇ ਗੁਰਮਤ ਅਨੁਸਾਰ ਕੁਝ ਵੀ ਨਹੀਂ ਕਰਦੇ ਪਰ ਪਬਲਿਕ ਨੂੰ ਲੱਗਦਾ ਨੇ ਵੀ ਇਹਨਾਂ ਨਾਲ ਚੰਗੇ ਨੇ ਐਵੇਂ ਹੀ ਲੋਕ ਹੈ ਕੁਝ ਤਾਂ ਕਰਦੇ ਨੇ ਕੁਝ ਤਾਂ ਕਰਦੇ ਨੇ ਉਹ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹਨਾਂ ਨੂੰ ਨਹੀਂ ਪਤਾ ਆਖਿਰ ਕਸੂਰ ਕਿਹਦਾ ਹੈ ਕਸੂਰ ਉਹਦਾ ਜਿਹਦੇ ਕੋ ਗੋਲਕ ਹੈ ਜਿਹਦੇ ਜ਼ਿੰਮੇਵਾਰੀ ਲਈ ਹੈ ਪ੍ਰਚਾਰ ਦੀ ਕਸੂਰ ਉਹਦਾ ਕਸੂਰ ਉਹਨਾਂ ਜਹੇਦਾਰਾਂ ਦੇ ਜਿਹੜੇ ਠੇਕੇਦਾਰ ਬਣੇ ਬੈਠੇ ਨੇ ਉਹਨਾਂ ਨੂੰ ਆਪੇ ਨਹੀਂ ਗਿਆ ਆਪੇ ਨਹੀਂ ਪਤਾ ਸਿੱਖੀ ਕੀ ਹੈ ਭਾਈ ਜਸਵੰਦਰ ਸਿੰਘ ਨੂੰ ਸਿੱਖੀ ਦਾ ਪਤਾ ਇੱਥੇ ਦੇਖਿਆ ਨਹੀਂ ਅਸਾਂ ਕਿਸ ਰੋਲ ਹੁੰਦਾ ਸੀ ਉਹਦਾ ਹੈਡ ਗ੍ਰਾਉਂਡ ਹੀ ਬਣਾਤਾ ਜਾ ਕੇ ਉੱਥੇ ਉਹਦੇ ਪੱਲੇ ਕੀ ਵਿਚਾਰੇ ਤੇ ਜੇ ਇਹ ਹਾਲਤ ਰਹੂਗੀ ਸਿੱਖੀ ਰਹਿ ਕੇ ਜਾਊਗੀ ਤੁਹਾਡੀ ਸਿੱਖੀ ਨਹੀਂ ਰਹਿ ਸਕਦੀ ਅਸੀਂ ਮੰਨਿਆ ਹੋਇਆ ਅੰਦਰੋਂ ਵੀ ਸਿੱਖੀ ਰਹਿਣ ਨਹੀਂ ਦੇਣੀ ਅੰਦਰੋਂ ਸਿੱਖੀ ਦੀ ਪਰਵਾਹ ਨਹੀਂ ਅੰਦਰੋਂ ਸਾਨੂੰ ਕੁਰਸੀ ਦੀ ਪਰਵਾਹ ਹੈ ਉੱਤੋਂ ਕਹਿਣ ਦੀ ਗੱਲ ਹੈ ਤਾਂ ਮੂੰਹ ਤੋਂ ਸਿੱਖੀ ਦਾ ਰੌਲਾ ਸਿਰ ਮੂੰਹ ਦੇ ਵਿੱਚ ਹੈ ਅੰਦਰੋਂ ਸਾਨੂੰ ਹਮੇਸ਼ਾ ਸਾਡੀ ਚੌਧਰ ਦੀ ਵੋਟਾਂ ਦੀ ਪਰਵਾਹ ਹੈ ਸਾਡੀ ਕੁਰਸੀ ਕਿਵੇਂ ਬਚੂਗੀ ਇਹ ਹਕੀਕਤ ਹੈ ਤੇ ਕੀ ਹਕੀਕਤ ਨੂੰ ਜਾਣਦੇ ਨਹੀਂ ਕੁਝ ਲੋਕ ਸਾਰੇ ਜਾਣਦੇ ਨੇ ਹਕੀਕਤ ਨੂੰ ਸਿੱਖੀ ਦੁਆਰਾ ਪੈਦਾ ਹੋਊਗੀ ਬਹੁਤ ਐਸੇ ਸਿੱਖ ਬਣਦੇ ਹੁੰਦੇ ਗੁਰੂਆਂ ਤੋਂ ਨਹੀਂ ਬਣੇ ਬਹੁਤ ਜੇ ਤੁਸੀਂ ਕਹੋ ਵੀ ਸਾਰੇ ਸਿੱਖ ਬਣ ਜਾਣਗੇ ਗੱਲ ਝੂਠ ਆਪੇ ਬਣ ਕੇ ਦਿਖਾਓ ਜੇ ਅਸੀਂ ਆਪ ਨਹੀਂ ਬਣ ਸਕਦੇ ਸਾਰਿਆਂ ਨੂੰ ਕਿਵੇਂ ਬਣਾ ਦੇਣ ਆਪ ਆਪੇ ਬਣ ਕੇ ਦਿਖਾਓ ਜੇ ਅਸੀਂ ਨਹੀਂ ਬਣ ਸਕਦੇ ਤੇ ਦੂਆ ਕਿਵੇਂ ਬਣ ਹਰੇਕ ਤੋਂ ਆਸ ਕਰ ਲੈਣੀ ਕਿਤੇ ਸੌਖੀ ਜੀ ਗੱਲ ਹੈ ਜੈ ਜੇ ਅਸੀਂ ਚਾਹੁੰਦੇ ਆ ਉਹਨਾਂ ਦਾ ਨਹੀਂ ਫਾਇਦਾ ਕੋਈ ਉਹ ਬੇੜੀਆਂ 'ਚ ਵੱਟੇ ਨੇ ਰਜੀਸ ਨੇ ਉਹੀ ਬਣਾਏ ਤੇ ਉਹ ਜਿਹੜੇ ਡਬੋਤੀ ਜਦੇ ਬਹੁਤ ਡੂੰਗਾ ਡਬੋਤਾ ਜਹਾਜ਼ ਗੁਰਬਾਣੀ ਦੇ ਅਰਥ ਦੀ ਬਹੁਤ ਡੂੰਗਾ ਡਬੋਤੇ ਹੁਣ ਕੱਢਣੇ ਬੰਨਣੇ ਥੱਲੇ ਨੂੰ ਸੰਭਲ ਪਾ ਕੇ ਤੇ ਡੂੰਗਾ ਡਬੋਤਾ ਜਹਾਜ਼ ਉਹਨੇ ਥੱਲੇ ਬੈਠੂਗਾ ਹੁਣੇ ਉਸ ਗਹਿਰਾਈ 'ਚ ਕੋਈ ਜਾਵੇ ਤਾਂ ਉਹ ਕੱਢੇ ਜਾਵੇ ਚੰਦ ਆਦਮੀ ਸਿੱਖ ਬਣ ਜਾਣ ਬਹੁਤ ਨੇ ਜ਼ਿਆਦਾ ਦੀ ਲੋੜ ਨਹੀਂ ਬਸ ਦਸਣ ਦੀ ਲੋੜ ਹੈ ਸਾਨੂੰ ਸਿੱਖੀ ਦੀ ਰੌਲਾ ਪਾਉਣ ਦੀ ਲੋੜ ਹੈ ਵੀ ਸਿੱਖੀ ਆਹ ਭਗਤਾਂ ਨੇ ਦੱਸਿਆ ਵੀ ਗੱਲ ਆ ਹੈ ਬਈ ਅਮਰ ਫਲ ਆ ਹੈ ਜਿਹਨੇ ਖਾਣਾ ਅਮਰ ਹੋ ਜੂ ਨਾਮ ਅਮਰਤ ਆ ਚੀਜ਼ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਜਿਹਨੇ ਅਮਰ ਹੋਣਾ ਪੀਓ ਨਹੀਂ ਹੋਣਾ ਨਾ ਪੀਓ ਆਪਾਂ ਕਿਹਨੂੰ ਢਾਹੇ ਬੁਲਾਉਣਾ ਇਹ ਲੋੜ ਹੈ ਪੀਓ ਨਹੀਂ ਲੋੜ ਨਾ ਪੀਓ ਪਰ ਲੋੜ ਹੈ ਲੋੜ ਹਮੇਸ਼ਾ ਰਹਿੰਦੀ ਹੈ ਕੁਝ ਆਦਮੀਆਂ ਨੂੰ ਜਿਹਨੂੰ ਲੋੜ ਸੀ ਕੋਈ ਗੱਲ ਕਰਨ 'ਚ ਪੈ ਤੇ ਬੇਚੈਨ ਹੋ ਗਿਆ ਜਦੋਂ ਕਹਿੰਦੇ ਵੀ ਉੱਥੇ ਲੈ ਕੇ ਚੱਲ ਰੋਟੀ ਪਾਣੀ ਭੁੱਲ ਗਿਆ ਖਡੂਰ ਸਾਹਿਬ ਚੱਲ ਚਲਾ ਗਿਆ ਨਾ ਲੋੜ ਸੀ ਉਹ ਜਿਹਨੂੰ ਲੋੜ ਹੈ ਨਾ ਉਹ ਨਹੀਂ ਦੇਖਦਾ ਹੁੰਦਾ ਜਿਹਨੂੰ ਨਹੀਂ ਲੋੜ ਉਹ ਵੀ ਨਹੀਂ ਹੁੰਦਾ ਰਣ ਰੂਤੋਂ ਭਾਜਿਆ ਨਹੀਂ ਰਣ ਰੂਤੋਂ ਭਾਜੋ ਨਹੀਂ ਸੂਰੋ ਥਾਰੋ ਨੋ ਜਿਹੜਾ ਸੂਰਮਾ ਹੁੰਦਾ ਕਹੋਦਾ ਆਪਣੇ ਆਪ ਨੂੰ ਉਹ ਮਨ ਨੂੰ ਜਿੱਤ ਕੇ ਰਹਿੰਦਾ ਸੂਰਮਾ ਹੁੰਦਾ ਕੌਣ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਵਿੱਚ ਸੋ ਕਹੀਤ ਤਾ ਸੂਰਾ ਜਿਹਨੂੰ ਹਰ ਰੰਗ ਮਿਲ ਗਿਆ ਲੱਗ ਗਿਆ ਜੇ ਉਹਨੇ ਮਨ ਜਿੱਤਣਾ ਲਿਆ ਫਿਰ ਸੂਰਮਾ ਕਹਦਾ ਹੋਇਆ ਤਾਂ ਗਿਆਨ ਕੀ ਕਰੇਗਾ ਜਾਂ ਤਾਂ ਮਨ ਨਹੀਂ ਜਿੱਤੇ ਆਪਣਾ ਫਿਰ ਸੂਰਾ ਨਹੀਂ ਹੈ ਤੂੰ ਗੱਲ ਸੁਣ ਲਈ ਸਮਝ ਆ ਗਈ ਹਥਿਆਰ ਤੇਰੇ ਕੋਲ ਨੇ ਘਰ ਤੇਰਾ ਲੁੱਟੀ ਜਾਂਦੇ ਨੇ ਖਾਲੀ ਹੱਥ ਆਦਮੀ ਹਥਿਆਰ ਤੇ ਕੀ ਕਰਉਣਾ ਤਾਂ ਉਹ ਖਾਲੀ ਹੱਥ ਆਦਮੀ ਆਰਾਮ ਨਾਲ ਲੁੱਟੀ ਜਾਂਦੇ ਨੇ ਘਰ ਹਥਿਆਰ ਤੂੰ ਲਈ ਬੈਠਾ ਤੇਰੇ ਹਥਿਆਰ ਤੇ ਕੀ ਫਾਇਦਾ ਬਈ ਚੋਰ ਤੇਰੇ ਘਰ ਲੱਗੇ ਹੋਏ ਨੇ ਬੰਦ ਤੂੰ ਪੂਰਾ ਹੈ ਉਹਨਾਂ ਨੂੰ ਕੁਝ ਤੂੰ ਕਹਿ ਨਹੀਂ ਸਕਦਾ ਕਾਇਰ ਰਹੇ ਨਹੀਂ ਲੜਦੇ ਹੁੰਦੇ ਬੰਦੇ ਲੜਦੇ ਹੁੰਦੇ ਚਾਰ ਕਵੇਂ ਕਿਵੇਂ ਲੜ ਪੈਣਗੇ ਬੰਦਾ ਲੜੂਗਾ ਕਾਇ ਆਦਮੀ ਤਾਂ ਗੋਲੀਆਂ ਨਹੀਂ ਚਲਾਉਂਦਾ ਨੇਰੇ ਚੋਂ ਕਹਿੰਦਾ ਵੀ ਮੇਰਾ ਪਤਾ ਲੱਗ ਜੂ ਮੈਂ ਇੱਥੇ ਕਹਿੰਦੇ ਮੈਨੂੰ ਲੋ ਵਾਰ ਲਾ ਕੇ ਕਹਿੰਦਾ ਨਾ ਆਵਾਜ਼ ਆ ਗਈ ਜੇ ਉਹਨਾਂ ਨੂੰ ਪਤਾ ਲੱਗ ਜੂ ਵੀ ਉੱਥੇ ਬੰਦਾ ਆਪਣੀ ਰਫਲ ਖੋਲ ਆ ਜਾਣਗੇ ਐ ਨਹੀਂ ਦੇਖਦਾ ਵੀ ਆਊਗਾ ਨੇੜੇ ਕਿਹੜਾ ਮੇਰੇ ਕੋਲ ਹਥਿਆਰ ਉਹਨੇ ਨੈਗੇਟਿਵ ਲੈਣਾ ਇਸ ਗੱਲ ਨੂੰ ਵੀ ਕਾਇਰ ਜੋ ਹੈ ਅੰਦਰੋਂ ਕਾਇਰਤਾ ਦੀ ਆਵਾਜ਼ ਆਊਗੀ ਉਹਦੇ ਐ ਨਹੀਂ ਪਤਾ ਵੀ ਜਦ ਤੈ ਫੈਰ ਕਰ ਉਹਨੇ ਭਾਜਣ ਜਾਂ ਆਪਣੀ ਜਾਨ ਬਚਾਉਣੀ ਹੈ ਨੈਗੇਟਿਵ ਸੋਚ ਹੈ ਮਨਮੁਖ ਦੀ ਨੈਗੇਟਿਵ ਸੋਚ ਕਰਦੀ ਹੈ ਹਮੇਸ਼ਾ ਨੈਗੇਟਿਵ ਸੋਚ ਕਰਕੇ ਹੀ ਕੋਡੀ ਨਾਲ ਰਹਿੰਦਾ ਉਹ ਰਤਨ ਛੱਡ ਕੇ ਰਣ ਰੂਤੋ ਭਾਜੇ ਨਹੀਂ ਸੂਰੋ ਥਾਰੋ ਨੋ ਜਦ ਮਾਨਾ ਅੱਜ ਪਏ ਆਪਾਂ ਮਨ ਜਿੱਤਣ ਨੂੰ ਫਿਰ ਪਿੱਛੇ ਕੀ ਹਟਣ ਅੜਜੇ ਰਹੋ ਇਹਦੇ ਇਹਨੂੰ ਜਿੱਤ ਕੇ ਹੀ ਜਿੱਤ ਕੇ ਮੈਂ ਰਹੋ ਰਣ ਰੂਤੋ ਭਾਜੇ ਨਹੀਂ ਸੂਰੋ ਥਾਰੋ ਨੋ ਵਿਚਾਲੇ ਨਹੀਂ ਛੱਡਣਾ ਇਹ ਨਹੀਂ ਕਹਿਣਾ ਮਨ ਨਹੀਂ ਜਿੱਤ ਹੁੰਦਾ ਇਹ ਤਾਂ ਬੰਦਾ ਹੀ ਨਹੀਂ ਰਾਰਾ ਰਸ ਨਿਰਸ ਕਰ ਜਾਣਿਆ ਜੇ ਹਠ ਯੋਗ ਹੈ ਹਾਠੀ ਯੋਗਤਾ ਸਾਡੇ ਹਰ ਮਨੋ ਸਿਰੜ ਨਹੀਂ ਮਨੋ ਸਿਰੜ ਸੀਸ ਦਿਆ ਪਰ ਸਿਰੜ ਨਾ ਦਿਆ ਸਿਰੜ ਇਹ ਸਿਰੜ ਹੈ ਮਨ ਨੂੰ ਬਣਾਉਣਾ ਹਠਯੋਗ ਨਹੀਂ ਹੈ ਹਠਯੋਗ ਔਰ ਸਿਰੜ ਚ ਇੰਨਾ ਹੀ ਫਰਕ ਹੈ ਹਠਯੋਗ ਦਾ ਸਰੀਰ ਨਾਲ ਸੰਬੰਧ ਹੈ ਜਲਣਾ ਹੀ ਨਿਰਾਕਾਰੀ ਦੁਨੀਆ ਦੇ ਵਿੱਚ ਫਿਰ ਸਿਰੜ ਹੈ ਸਾਡੇ ਉਹ ਤਾਂ ਖੜੇ ਰਹਿਣਾ ਵੀ 40 ਦਿਨ ਖੜੇ ਹੀ ਰਹਿਣਾ ਬਸ ਚਾਹੇ ਕਿੰਨੀ ਤਕਲੀਫ ਹੋਵੇ ਖੜੇ ਰਹਿਣਾ ਤੇ ਹਟ ਸਰੀਰ ਦਾ ਸੰਬੰਧ ਠੰਡੇ ਪਾਣੀ ਨਾਲ 100 ਘੜਾ ਪਾਣੀ ਦਾ ਸੱਤੇ ਪਾਉਣਾ ਚਾਹੇ ਸਰੀਰ ਬਿਲਕੁਲ ਜ਼ੀਰੋ ਸੁੱਡ ਹੋ ਜਾ ਸਾਰਾ ਇਹ ਸਿਰੜ ਨਸਰ ਨਹੀਂ ਹਟ ਹੈ ਤੂੜੀਆਂ ਟਾਪੜੀਆਂ ਨੇ ਹਟ ਹੈ ਇਹ ਹਟ ਹੀ ਹੋਵੇ ਜਦ ਮਨ ਅਰ ਚਿੱਤ ਦੀ ਗੱਲ ਆ ਜਾਣੀ ਹੈ ਫਿਰ ਸਿਰੜ ਹੈ ਉਤੇ ਸੀਸ ਦਿਆ ਪਰ ਸਿਰੜ ਰੋਦੀਆ ਸਿਰ ਕੀ ਹੈ ਸੱਚ ਨਹੀਂ ਛੱਡਿਆ ਉਥੇ ਸੱਚ ਨਹੀਂ ਛੱਡਣਾ ਫਟ ਨਹੀਂ ਹੈ ਸਿਰੜ ਸਿਰਕ ਦਾ ਹੀ ਦੂਆ ਲੋ ਫਟ ਬਾਹਰ ਤੱਕ ਸਿਰ ਤੱਕ ਮਾਇਆ ਤੱਕ ਹੈ